ਹਿਰੇ ਭਯੰਕ ਪੀਠ ਬੰਦਰ ਸੁੰਦਰ ਉਹ ਜਿਹੜਾ ਸੋਹਣਾ ਜਿਹੜਾ ਪਲੰਗ ਹੈ ਉਸ ਦੇ ਉੱਪਰ ਸੱਚੇ ਪਾਤਸ਼ਾਹ ਗਰੀਬ ਨਾਥ ਜੀ ਵਿਰਾਜਮਾਨ ਹੋਏ ਹਨ ਪ੍ਰਸਾਦ ਪਾਣੀ ਛੱਕ ਕੇ ਆਰਾਮ ਕਰ ਰਹੇ ਹਨ ਹਸਤਾਟੀ ਕੀਨੇ ਛਿਰਕਾਵਾ ਜਿਹੜੇ ਰਸਤੇ ਹਨ ਆਉਂਦੇ ਉਹਨਾਂ ਅਗੇ ਟਾਟੀਆਂ ਖਾਸੀਆਂ ਲੱਗੀਆਂ ਹੋਈਆਂ ਹਨ ਸਿੱਖ ਜਿਹੜੇ ਪਿਆਰ ਨਾਲ ਜਲ ਛੜਕ ਰਹੇ ਹਨ ਜਲ ਚਤ ਸੀਤਲ ਮਹਕਾਵਾ ਉੱਤੇ ਜਲ ਛਿੜਕਦੇ ਹਨ ਤਾਂ ਕਿ ਹਵਾ ਲੱਗੇ ਤੇ ਠੰਡੀ ਵਾਸਤੇ ਪਾਸ਼ਾ ਗਰੀਬ ਵੱਲ ਜਾਏ ਅਰ ਗੁਲਾਬਨ ਕੰਦੋ ਲੀਚੈ ਕੰਦਾ ਉੱਤੇ ਵੀ ਗੁਲਾਬ ਆਦਿਕ ਜਿਹੜਾ ਉਹ ਛਿੜਕਦੇ ਹਨ ਕਿ ਨਾਲ ਸੁਗੰਧੀ ਵੀ ਉੱਠੇ ਅਤਰ ਸੁਗੰਧਤ ਬਸਤਰਨ ਵੀਚੇ ਤੇ ਬਸਤਰ ਜਿਹੜੇ ਹਨ ਉਹਨਾਂ ਉੱਤੇ ਵੀ ਥੋੜਾ ਸਾ ਛਿੱਟਾ ਦਿੰਦੇ ਹਨ ਤਾਂ ਕਿ ਸਾਡੀ ਸੁਗੰਧਾ ਹੋਰ ਮਹਿਕ ਉੱਥੇ ਉੱਥੇ ਉਤਾਂ ਰਾਮੋ ਖਰੀ ਬਿਜਨ ਕੋ ਕਰੈ ਇਧਰੋਂ ਉਹ ਸੇਵਾ ਕਰਨ ਦੇ ਵਾਸਤੇ ਸਗੁਣਾ ਦੀ ਸਾਲੀ ਰਾਮੋ ਉਹ ਹੱਥ 'ਚ ਪੱਖਾ ਫੜ ਕੇ ਚੱਲਣ ਦੀ ਹੋਈ ਹੈ ਸਾਈਂ ਦਾਸੈ ਬਾਤੂ ਚਰੈ ਤੋ ਸਾਈਂ ਦਾਸ ਜਿਹੜਾ ਉਹ ਵੀ ਕੋਲ ਬੈਠਾ ਆ ਸੇਵਾ ਕਰ ਰਿਹਾ ਹੈ ਕਰੀ ਪ੍ਰੇਮ ਨੇ ਖੈਚ ਬਡੇਰੀ ਸਾਧਨ ਜੀ ਜੇ ਤੇ ਗੁਰੂ ਸਵਗ ਨਾ ਹੋਏ ਜੇ ਅੰਤਰੀਆਮੀ ਨਾ ਆਵੇ ਤੇ ਭਾਵੇਂ ਉਹ ਮਰ ਜਾਂਦੇ ਤੇ ਕੌਣ ਪਹੁੰਚਣਾ ਸੀ ਪਰ ਨਹੀਂ ਉੱਥੇ ਤੇ ਕੋਈ ਫਰਕ ਨਹੀਂ ਦੇਖ ਰਹੇ ਨੇ ਵੀ ਪਿਆਰ ਸੱਚਾ ਕਿ ਝੂਠਾ ਜਦੋਂ ਦੇਖਿਆ ਵੀ ਸੱਚਾ ਪਿਆਰ ਹੈ ਸੱਚੇ ਪਿਆਰ ਦੀ ਡੋਰ ਜਿਹੜੀ ਹੈ 45 ਮੀਲ ਤੋਂ ਆ ਕੇ ਵੱਜ ਗਈ ਹੈ ਉਸ ਪਿਆਰ ਨੇ ਸਤਿਗੁਰ ਤੇ ਪਾਸ਼ਾ ਕਿਉਂਕਿ ਸਤਿਗੁਰ ਦਾ ਹਿਰਦਾ ਦੁਨੀਆ ਵਰਗਾ ਲੋਕਾਂ ਵਰਗਾ ਇੱਕ ਜੀਵ ਵਰਗਾ ਹਿਰਦਾ ਨਹੀਂ ਹੈ ਪਰ ਜਿੱਥੇ ਕੋ ਲੰਮਾ ਪਿਆ ਕਈ ਦਫਾ ਖਿਆਲ ਕਿਤੇ ਪਹੁੰਚਦਾ ਉਥੋਂ ਦਾ ਆਪ ਨੂੰ ਨਹੀਂ ਪਤਾ ਹੁੰਦਾ ਦੂਜੀ ਦਾ ਜਗ੍ਹਾ ਦਾ ਕੀ ਪਤਾ ਹੈ ਪਰ ਸਤਿਗੁਰ ਦਾ ਹਿਰਦਾ ਕਰੋੜਾਂ ਬ੍ਰਹਮਣ ਜੋ ਰਚੇ ਉਹਨੇ ਸਾਰਿਆਂ ਜਗ੍ਹਾ ਵਿਆਪਕ ਹੈ ਸਭ ਨੂੰ ਜਾਣ ਰਿਹਾ ਹੈ ਸਭ ਨੂੰ ਦੇਖ ਰਿਹਾ ਹੈ ਕੋਈ ਐਸੀ ਜਗ੍ਹਾ ਨਹੀਂ ਹੈ ਜਿਹੜੀ ਉਹਦੀ ਬਣਾਈ ਹੈ ਜਿੱਥੇ ਉਹ ਪੂਰਮ ਨਹੀਂ ਹੈ ਤਾਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਦੇਖਿਆ ਵੀ ਮੇਰੇ ਪਿਆਰੇ ਸਿੱਖ ਮੇਰੇ ਵਾਸਤੇ ਇਉਂ ਕਰਕੇ ਮੇਰੀ ਉਡੀਕ ਕਰ ਰਹੇ ਹਾਂ ਤੇ ਜਲ ਨਹੀਂ ਛਕ ਰਹੇ ਸਭ ਕੁਝ ਤਿਆਗ ਦੀਨ ਤਸ ਦੇਰੀ ਫਿਰ ਦੇਰੀ ਲਾਉਣੀ ਸੀ ਉਸੇ ਵਕਤ ਜਿਹੜਾ ਕਪੜਾ ਉੱਪਰ ਲਿਆ ਉਸ ਨੂੰ ਪਰਾ ਕੀਤਾ ਛੇਤੀ ਨਾਲ ਮੰਜੇ ਤੇ ਬੈਠ ਗਏ ਹਨ ਕਹਤ ਕੀ ਹੀ ਵੀਨ ਪਿਆਵਾਓ ਅੱਖ ਲੱਗੇ ਦਾ ਛੇਤੀ ਕਰ ਘੋੜਾ ਲਿਆ ਮੇਰੇ ਸਵਾਰੀ ਵਾਲਾ ਉੱਤੇ ਝਟਪਟ ਕਾਠੀ ਪਵਾ ਕੇ ਚੜ ਪਏ ਹੇਤ ਤਰੰਗ ਮੰਗਾਇਓ ਦੀਨ ਦੇ ਆਜੀ ਹੁਕਮ ਹੋਇਆ ਸਾਈਂ ਦਾ ਚੱਪੜ ਗਿਆ ਸਿੱਖ ਹਰ ਟਾਈਮ ਕੋੜਾ ਤਿਆਰ ਰੱਖਦੇ ਸਨ ਉਹ ਕੋੜਾ ਲੈ ਕੇ ਸਾਈਂ ਦਾਸ ਛੇਤੀ ਨਾਲ ਪਹੁੰਚਿਆ ਭਾਏ ਇਕਾਕੀ ਤਬ ਅਸਵਾਰ ਸਾਥਨ ਜੀ ਕਿਸੇ ਨੂੰ ਡਿੱਕਿਆ ਨਹੀਂ ਵੀ ਨਾਲ ਕਿਸੇ ਸਿੱਖ ਨੂੰ ਲਈਏ ਨਾਲ ਲਿਜਾਣ ਵਾਸਤੇ ਨਾ ਉਹ ਸਿੱਖ ਮਾਰੀ ਫਰਾਕੀ ਉੱਤੇ ਬੈਠ ਗਏ ਹਨ ਤਿਆਰ ਹੋ ਗਿਆ ਜਾਣ ਵਾਸਤੇ ਮੈਂ ਦਾਸਨ ਦੁੱਖ ਸਕੇ ਸਹਾਰ ਸਾਥਨ ਜੀ ਦਾਸਾਂ ਦਾ ਦੁੱਖ ਸੇਵਕਾਂ ਦਾ ਦੁੱਖ ਉਹ ਨਹੀਂ ਸਹਾਰ ਸਕਦਾ ਉਹਦਾ ਹਿਰਦਾ ਹੀ ਇਸ ਤਰ੍ਹਾਂ ਦਾ ਹੈ ਦਾਸ ਹੋਵੇ ਸਹੀ ਸਿੱਖ ਹੋਵੇ ਸਹੀ ਗੁਰਬਾਣੀ 'ਚ ਆਉਂਦਾ ਹੈ ਆਪਣੇ ਸੇਵਕ ਕੀ ਆਪੇ ਰਾਖੇ ਫਿਰ ਸੁਭਾਅ ਕੀ ਆਪਣਾ ਸੁਭਾਅ ਸਤਿਗੁਰੂ ਗੁਰਬਾਣੀ 'ਚ ਬਿਆਨ ਕਰਦੇ ਨੇ ਵੀ ਸਤਿਗੁਰੂ ਦਾ ਸੁਭਾਅ ਕਿਸ ਤਰ੍ਹਾਂ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਫਿਰ ਇੱਥੇ ਵੀ ਨਹੀਂ ਜਾਂ ਜਾਂ ਕਾਜ ਕੀਰਤ ਸੇਵਕ ਕੇ ਆਹ ਆਹ ਉਠਤਾਵੇ ਸੇਵਕ ਕੋ ਨਿਕਤੀ ਹੋਏ ਦਿਖਾਵੇ ਜੋ ਜੋ ਕਹੇ ਠਾਕਰ ਪੈ ਸੇਵਕ ਤਤਕਾਲ ਹੋਇ ਆਵੇ ਇਥੋਂ ਤੱਕ ਇਹ ਸੁਭਾਏ ਸਦੂ ਆਪਣਾ ਸੁਭਾਅ ਸਦੂਆਂ ਨੇ ਗੁਰਬਾਣੀ ਲਿਖਤਾ ਵੀ ਮੇਰਾ ਆ ਸੁਭਾਏ ਮੇਰਾ ਹੋ ਕੇ ਤੂੰ ਵੇਖ ਤੇ ਵੇਖ ਆ ਸੁਭਾਅ ਤੇਰੇ ਵਾਸਤੇ ਰੱਖਿਆ ਹੋਇਆ ਆ ਸਭ ਚੀਜ਼ਾਂ ਇਹ ਪਦਾਰਥ ਹਨ ਸਤਗੁਰ ਦੇ ਹਿਰਦੇ ਵਿੱਚ ਇਹ ਕਿਹਦੇ ਵਾਸਤੇ ਰੱਖੇ ਹੋਏ ਹਨ ਇੱਕ ਵਾਰ ਕਿਹੜੀ ਚੀਜ਼ ਦਾ ਵਿੱਚ ਜਿਹੜੀ ਸੇਵਕ ਦੇ ਵਾਸਤੇ ਨਹੀਂ ਹੈ ਗੁਰਮਾਨ ਜੁੰਦਾ ਜੋ ਠਾਕਰ ਕਾ ਸੇਵਕ ਕਾ ਆ ਸਾਰਾ ਬ੍ਰਹਮਣ ਠਾਕਰ ਦਾ ਤੇ ਸਾਰੇ ਨਾਲ ਸੇਵਕ ਦਾ ਕੋਈ ਅਸੀਂ ਥੋੜੀ ਜਗ੍ਹਾ ਨਹੀਂ ਭਈ ਇੱਕ ਦੋ ਜ਼ਮੀਨ ਜਾਂ ਕੋਈ ਮਰਬਾ ਮਿਲ ਗਿਆ ਜਾਂ ਕੋਈ ਪਲਾਟ ਆ ਕੀ ਸੇਵਕ ਦਾ ਕਿ ਪਰਲੋਕ ਆਖੀਏ ਨਾਲ ਦੇ ਠਾਕਰ ਦਾ ਪਰਲੋਕ ਹੈ ਸੇਵਕ ਦਾ ਨਾਲ ਨਹੀਂ ਨਹੀਂ ਸਾਰਾ ਕੁਝ ਹੀ ਹੈ ਪਰ ਇੰਨੀ ਦੂਰ ਬਿਰਤੀ ਨਹੀਂ ਜਾਂਦੀ ਛੋਟੀ ਛੋਟੀ ਚੀਜ਼ਾਂ ਵਿੱਚ ਮਨ ਭੁੱਲ ਜਾਂਦਾ ਸੱਚੀ ਪਾਤਸ਼ਾਹ ਆਪਣੀ ਕਿਰਪਾ ਕਰੇ ਆਪਣੀ ਮਤ ਦੇਵੇ ਆਪਣੀ ਮਤ ਦੇ ਕੇ ਸਮਝਾਏ ਤੇ ਫੇਰ ਜੇ ਭੁੱਲ ਲਗੇ ਤੇ ਫੇਰ ਸਮਝਾਏ ਫਿਰ ਆ ਸੁੱਤਿਆਂ ਪੁਲੇ ਸੁੱਤਿਆਂ ਵੀ ਜਾਗਦਾ ਉਹ ਸਮਝਾਏ ਸਦਾ ਵਾਸਤੇ ਜੇ ਸਮਝੇ ਇਸ ਤਰ੍ਹਾਂ ਹੈ ਇਸ ਤਰ੍ਹਾਂ ਦਾ ਹੀ ਪਤਾ ਨਹੀਂ ਹੈ ਉਹ ਹੋਰ ਕਿਸਨੇ ਗੁਣ ਗੁਨਾਹ ਉਹਦੇ ਜਾਣ ਪਰ ਜੇ ਇਹਦੇ ਵਿੱਚ ਕੋਈ ਨਾ ਕੋਈ ਲੱਗ ਜਾਏ ਕਿਰਪਾ ਹੋ ਜਾਏ ਤੇ ਬਖਸ਼ਿਸ਼ ਹੋ ਜਾਏ ਤੇ ਫਿਰ ਸਤਿਗੁਰੂ ਕਿਸ ਤਰ੍ਹਾਂ ਜਾਣਦਾ ਉਹਦੀ ਕਿਰਪਾ ਦੇ ਨਾਲ ਈਤ ਕੋਸ ਪਹੁੰਚੇ ਛਨ ਮਾਹੀ ਤੋ ਸੰਗ ਸੰਗਤ ਜੀ ਤ੍ਰੀ ਕੋ ਦਾ ਪੈਂਦਾ ਸੱਚੇ ਪਾਤਸ਼ਾਹ ਗਰੀਬ ਨਵਾਜ ਜੇ ਉੱਥੇ ਇਸ ਤਰ੍ਹਾਂ ਜਾਂਦੇ ਵੀ ਘੋੜਾ ਚੱਲੇ ਤੇ ਤ੍ਰੀ ਜਾ ਕੇ ਪੈਂਦਾ ਖਤਮ ਕੀਤਾ ਜਾਏ ਤੇ ਉਹ ਤੱਕ ਕੋ ਸਿੱਖ ਵੱਜਦੇ ਨਹੀਂ ਸਨ ਉਹ ਗਰੀਬ ਨਵਾਜ਼ ਤੇ ਪਾਤਸ਼ਾਹ ਜੀ ਜਦੋਂ ਸਤਿਗੁਰੂ ਪੰਜੇ ਪਾਤਸ਼ਾਹ ਨੇ ਰਾਜ ਤਖਤ ਦੇਣ ਦਾ ਨਿਜ ਕੀਤਾ ਨਾ ਲਾਹੌਰ ਜਾਣਾ ਸੀ ਤੇ ਸਿੱਖਿਆ ਦੇ ਰਹੇ ਹਨ ਪੁੱਤਰ ਸਤਿਗੁਰੂ ਅਰਜਨ ਸਾਹਿਬ ਜੀ ਨੂੰ ਸਤਿਗੁਰੂ ਅਰਜਨ ਦੇਵ ਜੀ ਤੇ ਕਿਸੇ ਨੂੰ ਕਰਾਮਾਤ ਨਹੀਂ ਦਿਖਾਣੀ ਆਪਣਾ ਆਪ ਛੁਪਾ ਕੇ ਰੱਖਣਾ ਹੈ ਤੇ ਜੰਗ ਕਰਨਾ ਹੈ ਔਰ ਇਸ ਤਰ੍ਹਾਂ ਕਰਕੇ ਸੂਰਮੇ ਸੇ ਕੋ ਰਖੜਿਆਣ ਪਰ ਪੁੱਤ ਇੱਕ ਗੱਲ ਹੈ ਜੇ ਕਿਤੇ ਸਿੱਖ ਤੇ ਭੀੜ ਬਣ ਜਾ ਉਹਨੇ ਕਰਾਮਾਤ ਵਿਖਾਣੀ ਆਪਣੇ ਤੇ ਕੁਝ ਵੀ ਆ ਜਾ ਪਰ ਜੇ ਸਿੱਖ ਤੇ ਭੀੜ ਬਣ ਜਾ ਉਹਦੇ ਵਾਸਤੇ ਕਦੀ ਨਹੀਂ ਤੇਰੀ ਨਹੀਂ ਕਰ ਹੋਰ ਕਿਸੇ ਪਾਸੇ ਨਹੀਂ ਵਿਖਾਣੀ ਕੋਈ ਆਪਣੇ ਤੇ ਵਿਪਤਾ ਬਣ ਜਾ ਨਹੀਂ ਕੁਝ ਵਿਖਾਣੀ ਪਰ ਜੇ ਸਿੱਖ ਤੇ ਕੋਈ ਬਣ ਜਾ ਤਾਂ ਫਿਰ ਉੱਤੋਂ ਛੇਤੀ ਨਾਲ ਜਾ ਕੇ ਫਾਇਦਾ ਕਰਨੀ ਫਿਰ ਦੇਰ ਨਹੀਂ ਕਰਨੀ ਕਿਉਂ ਕਾਰਨ ਕੀ ਹੈ ਉਹਨਾਂ ਆਪਣੀ ਸੱਚੇ ਪਾਸੇ ਸਤਿਗੁਰੂ ਰਾਮ ਸਿੰਘ ਸੱਚੇ ਤੇ ਸਿਖਾਂਤ ਕੀਤੀ ਗਰੀਬ ਨੂੰ ਆਇ ਤੈਨੂੰ ਸੇ ਕਿੰਨੇ ਨੂੰ ਪਿਆਰੇ ਹਨ ਸੱਚੇ ਪਾਤਸ਼ਾਹ ਰੰਗ ਚੋ ਕਹਿੰਦੇ ਮੈਨੂੰ ਆਪਣੀ ਦੇਹ ਪ੍ਰਾਨ ਨਾਲੋਂ ਵੀ ਪਿਆਰੇ ਹਨ ਜੇ ਦੇਹ ਪ੍ਰਾਨ ਨਾਲੋਂ ਪਿਆਰੇ ਨਾ ਹੋਣ ਤੇ ਉਹ ਨਹੀਂ ਕਰ ਸਕਦੇ ਦੇਹ ਪ੍ਰਾਨ ਦੇ ਦੁੱਖ ਬਣ ਗਿਆ ਤੇ ਜਰਦੇ ਹਨ ਪਰ ਆਪਣੇ ਸਿਰ ਤੇ ਦੁੱਖ ਨਹੀਂ ਕਿਉਂ ਕਿ ਸਿਰ ਕੋਈ ਨਹੀਂ ਜਰਦਾ ਸਿਰ ਇਕੱਠੇ ਪਰ ਆਪਣੇ ਸਤਿਗੁਰੂ ਤੋਂ ਚੰਗੀ ਚੀਜ਼ ਸਮਝਦਾ ਕੋਈ ਨਹੀਂ ਤੇ ਦੁੱਖ ਸੇਵਕ ਤੇ ਆਏ ਤੇ ਗੁਰਸਾ ਤੇ ਉਹ ਸਵਾਮੀ ਨੂੰ ਨਾ ਦਿਲ ਚਾਏ ਨਹੀਂ ਸੇਵਕ ਹੋਵੇ ਸਹੀ ਸਤਿਗੁਰੂ ਜੀ ਪਾਗੇ ਬਖਸ਼ ਕਰੇ ਸੇਵਕ ਕਾਦਾ ਕਿ ਦਿਲ ਦਾ ਕਰੀ ਸਤਿਗੁਰੂ ਯਾਦ ਹੀ ਨਹੀਂ ਆਇਆ ਉੜਦਾ ਬਿੰਦਿਆ ਕਦੀ ਪਿਆਰ ਹੀ ਨਹੀਂ ਆਇਆ ਖਾਂਦਿਆ ਕਦੇ ਨਾ ਹੀ ਨਹੀਂ ਆਇਆ ਸਾਧ ਸੰਗਤ ਜੀ ਪਾਣੀ ਕਿਸੇ ਰੰਗ ਵਿੱਚ ਹੈ ਪਰ ਅੱਜ ਮਹਿਲਾ ਵਿੱਚ ਕਿਉਂ ਨਾ ਬਿਠਾਵੇ ਤੇ ਬਹਿ ਕੇ ਆਖੇ ਮੇਰੇ ਸਤਿਗੁਰੂ ਦਿੱਤੇ ਹੋਇਆ ਤੇ ਫਿਰ ਉਹ ਜਾਪੇ ਸਤੀ ਪਾਸ਼ਾ ਮੇਰੇ ਸਦਾ ਅੰਗ ਹਰ ਟਹਿਮ ਸਹਾਇਤਾ ਕਰ ਰਹੇ ਹਨ ਸੇਵਕ ਆਂਦਰੇ ਕਿ ਸਤ ਸੇਵ ਸਵਾਮੀ ਕੋ ਜਾਣੇ ਸੰਗ ਨਾਲ ਜਾਣੇ ਦੂਰ ਨਾ ਜਾਣੇ ਰਵਦਾਸ ਜੀ ਕਹਿੰਦੇ ਨੇ ਕਹੋ ਕਹੋ ਰਵਦਾਸ ਹੱਥ ਪੈ ਮੇਰੇ ਆਂਦੇ ਮੇਰਾ ਸਤਗੁਰੂ ਜਿਹੜਾ ਮੇਰਾ ਹੱਥ ਜੇ ਦੂਰ ਹੈ ਮੇਰੀ ਸਾਤਾ ਨਹੀਂ ਕਰ ਸਕਦਾ ਪਰ ਮੇਰੇ ਹੱਥ ਤੋਂ ਮੇਰਾ ਸਤਗੁਰੂ ਨੇੜੇ ਹੈ ਇਹ ਨਾ ਉਸ ਅੰਗ ਸੰਗ ਜਾਣਨਾ ਸਾਧ ਸੰਗ ਜੀ ਸੱਚੇ ਪਾਤਸ਼ਾਹ ਗਰੀਬ ਨਾਥ ਜੀ ਕੋੜ ਤੇ ਸਵਾਰ ਹੋਏ ਹਨ ਤੇ ਇੱਕ ਛੇਨ ਵਿੱਚ ਪਹੁੰਚੇ ਹਨ ਓਏ ਤਰਖਾਤਰ ਇਤੋਤ ਜਾਹੀ ਫਿਰ ਕੀ ਕਰਦੇ ਨੇ ਓਏ ਉੱਥੋਂ ਤੇ ਪਹੁੰਚ ਗਿਆ ਛੇਨ ਵਿੱਚ ਪਰ ਥੋੜੇ ਫਾਸਲੇ ਉੱਤੇ ਨਾ ਉਹ ਜਗ ਲਾ ਕਰਨ ਵਾਸਤੇ ਤੇ ਪਤਾ ਇਹਨੂੰ ਕੋਈ ਨਹੀਂ ਐਡੀ ਦੂਰੋਂ ਪਹੁੰਚ ਸਕਦੇ ਹਨ 45 ਮੀਲ ਆ ਗਏ ਹਨ ਪਰ 100 ਕਦਮ ਤੇ ਘੋੜੇ ਤੇ ਬੈਠੇ ਨਾ ਜਿਵੇਂ ਧਿਆ ਕੋਈ ਕਿਸੇ ਖੂਹ ਵੱਲ ਦੇਖਦਾ ਨਾ ਕਦੀ ਐਨ ਘੋੜਾ ਦੜਾ ਕੇ ਜਾਂਦੇ ਹਨ ਹੌਲੀ ਹੌਲੀ ਕਦੇ ਇਧਰ ਨੂੰ ਮੋੜਦੇ ਹਨ ਤੇ ਸਿੱਖ ਜਿਹੜੇ ਹੁਣ ਬੇਹੋਸ਼ ਪਏ ਉਹਨਾਂ ਨੂੰ ਕੋਈ ਪਤਾ ਨਹੀਂ ਸੱਚੀ ਪਾਸ਼ਾ ਪਹੁੰਚ ਗਿਆ ਹੈ ਜਿਮ ਜਲ ਪ੍ਰਾਪਤ ਕਹੂ ਨਾ ਹੋਵਾ ਕਿਉਂ ਕਰਕੇ ਦੀਨ ਦਿਆਲ ਘੋਰੇ ਤੇ ਇਧਰ ਉਧਰ ਚੱਕਰ ਲਾਉਂਦੇ ਨੇ ਪਿਆ ਕਿ ਜਲ ਜਿਵੇਂ ਨਹੀਂ ਮਿਲਿਆ ਤੇ ਲੱਭਣ ਵਾਸਤੇ ਕੰਮ ਕਰਦੇ ਹਨ ਜੰਗਲ ਵਿਖੇ ਭਰਮਤ ਬਲ ਜੋਵਾ ਇਉਂ ਹੈ ਕੋਈ ਦੇਖਣ ਵਾਲਾ ਕੋਈ ਰਾਹ ਆਖੇ ਵੀ ਸਤਗੁਰੂ ਜਲ ਵਾਸਤੇ ਇਧਰ ਉਧਰ ਫਿਰ ਰਹੇ ਨੇ ਜਲ ਨਹੀਂ ਤੇ ਅੱਲਾ ਪਤਾ ਪਿਤਾ ਪੂਤ ਵਿਆਕਲ ਚਿਤ ਪਰੇ ਇਧਰੋਂ ਸਾਧ ਸੰਗਤ ਜੀ ਇੰਨੀ ਕੋ ਪਿਆਸ ਨੇ ਘਬਰਾਹਟ ਪਾ ਦਿੱਤਾ ਹੈ ਦੇਹ ਦੀ ਹੋਸ਼ ਧੂਆਂ ਨੂੰ ਕੋਈ ਨਹੀਂ ਤੇ ਜ਼ਮੀਨ ਤੇ ਉਹ ਛਾਇਆ ਦੇ ਥੱਲੇ ਡਿੱਗੇ ਹੋਏ ਹਨ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਹੋ ਕੇ ਤੇ ਐਦ ਦੁੱਧ ਘੁੰਮ ਰਹੇ ਹਨ ਖੁਸ਼ਕ ਬਦਨ ਉਸ਼ਟ ਜੁਗ ਜੁਰੇ ਸਰੀਰ ਵੀ ਜਿਹੜਾ ਖੁਸ਼ਕੋ ਪਾਪ ਉਹਦੇ ਵਿੱਚ ਕੋਈ ਹੋਸ਼ ਨਹੀਂ ਤੇ ਜ਼ਬਾਨ ਜਿਹੜੀ ਉਹ ਵਿੱਚ ਰੁਕੀ ਹੋਈ ਹੈ ਤੇ ਬੁੱਲ ਵੀ ਜੁੜ ਗਿਆ ਰੱਖਾਂ ਮਿੱਟੀਆਂ ਹੋਈਆਂ ਹਨ ਇੱਕ ਸਤਗੁਰ ਕੀ ਆਸਾ ਲਾਗੇ ਪਰ ਇਹ ਜਿਉਂਦੇ ਕਾਲ ਤੇ ਪਣ ਆਸ ਕਿਹੜੀ ਹੈ ਸਿਰ ਤੇ ਉਹ ਦਰਸ਼ਨ ਦੇਖੇ ਆਸ ਲੱਗ ਜੀਵਾ ਮਨ ਜਿਹੜਾ ਨਾ ਉਹ ਨਹੀਂ ਸੁੱਤਾ ਆ ਮਨ ਜਿਹੜਾ ਉਹਦੇ ਵਿੱਚ ਉਹਨਾਂ ਹੀ ਹੈ ਪਿਆਰ ਉਹ ਦੇ ਉਹਦੇ ਅੰਦਰ ਹੈ ਕਿ ਛੇਤੀ ਆਉਣ ਪਰ ਅੱਖਾਂ ਤੇ ਜ਼ੁਬਾਨ ਬਾਹਰਲਾ ਜਿਹੜਾ ਸਰੀਰ ਨਾ ਉਹ ਸਭ ਕੁਝ ਵਿਸਰਿਆ ਪਿਆ ਪਾਨ ਪਿਆਵਨ ਪਰ ਅਨਰਾਗੇ ਜਲ ਦੇ ਛਕਾਣ ਵਾਸਤੇ ਇੰਨੀ ਅੰਦਰ ਪ੍ਰੀਤ ਪ੍ਰਭ ਲੱਗੀ ਹੋਈ ਹੈ ਵੀ ਛੇਤੀ ਆ ਕੇ ਜਲ ਛਕਣ ਪੂਰਬ ਅਰਪ ਦੀਨ ਜਲ ਸੀਤਲ ਸਾਧ ਸੰਗਤ ਜੀ ਥੋੜਾ ਜਿਹਾ ਧਿਆਨ ਦੇ ਲੋ ਹਬ ਗੱਜ ਕੇ ਆਖੋ ਤਾਂ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਸ਼ਾਹ ਸੇਰ ਜੀ ਫਿਰ ਤਰਲੋਕ ਸਿੰਘ ਜੀ ਉੱਥੇ ਹੋਣ ਐਦਕਾਂ ਮੰਡੀ ਦੇ ਵਿੱਚ ਸੱਚੇ ਪਾਤਸ਼ਾਹ ਗਰੀਬ ਨੂੰ ਆਜ ਹੀ ਦੇ ਰਜਾ ਦੇ ਅਨਸਾਰ ਜਿੱਥੇ ਕੋਠੀ ਸਾਹਿਬ ਉਹਨਾਂ ਦੀ ਹੈ ਉਹ ਸੜਕ ਕਾਰ ਜਾਣ ਵਾਸਤੇ ਸਕੇਤ ਦੀ ਸਾਧ ਸੰਗਤ ਮੰਡੀ ਸਾਧ ਸੰਗਤ ਦੀ ਪਾਸ਼ਾ ਬਹੁਤ ਦਿਨ ਰਹਿਣ ਉਹ ਕੰਮ ਕਰਵਾਇਆ ਉਸ ਵਕਤ ਕਾਰਜ ਹੋ ਰਿਹਾ ਇਸੇ ਕਾਰਜ ਕਰ ਰਹੇ ਹਨ ਕੰਮ ਕਰ ਰਹੇ ਹਨ ਸੱਚੇ ਪਾਤਸ਼ਾਹ ਗਰੀਬ ਨੂੰ ਆ ਜੀ ਉਹਨਾਂ ਦੇ ਉਹਨਾਂ ਦਰਸ਼ਨ ਦੇ ਰਹੇ ਹਨ ਇੱਕ ਸਿੱਖ ਜਿਸ ਨੇ ਬੋਤਲ ਸ਼ਰਬਤ ਦੀ ਤਿਆਰ ਕੀਤੀ ਹੈ ਸ਼ਾਇਦ ਦੁਕਾਨ ਪਾਈ ਜਾਂ ਕੋਈ ਹੋਰ ਕੰਮ ਹੈ ਇਹ ਮੈਨੂੰ ਪਤਾ ਨਹੀਂ ਉਹਦੇ ਚਿਤਨ ਦਾ ਆਇਆ ਰੁਪਈਆ ਉਸਨੇ ਪਤਾ ਨਹੀਂ ਜਿਹਨੇ ਮੈਨੂੰ ਦੱਸੀ ਇਹ ਚੀਜ਼ ਉਹ ਕਹਿੰਦਾ ਸੀ 500 ਰੁਪਇਆ ਨਾਲ ਨਮਸਕਾਰ ਕੀਤਾ ਉਸਨੇ ਮਾਇਆ ਸਾਗਰਾਂ ਦੇ ਮੱਥਾ ਟੇਕਣ ਵਾਸਤੇ ਉਹ ਰੱਖੀ ਆ ਇੱਕ ਨਾਲ ਉਹ ਆਦਮੀ ਨੂੰ ਲਿਆ ਤੇ ਪੰਜਾਬ ਵਿੱਚੋਂ ਉਹ ਦੋਵੇਂ ਜਣ ਟੁਰ ਪੈਣ ਵੀ ਚੱਲੀਏ ਸੌਰਾ ਨੂੰ ਇਹ ਸ਼ਰਬਤ ਜਾ ਕੇ ਨਮਸਕਾਰ ਕਰਨਾ ਅੱਜ ਕੱਲ ਗਰਮੀ ਬੜੀ ਹੈ ਤੇ ਸ਼ਰਬਤ ਮੱਥਾ ਟੇਕਣਾ ਭੈਣੀ ਸਾਹਿਬ ਦੋਵੇਂ ਉੱਥੇ ਪਹੁੰਚੇ ਹਨ ਜਾ ਕੇ ਪੁੱਛਿਆ ਵੀ ਕਹਿਣ ਲੱਗੇ ਤੇ ਪਾਸ਼ਾ ਕਿੱਥੇ ਹਨ ਕਹਿਣ ਲੱਗੇ ਅੱਜ ਕੱਲ ਮੰਡੀ ਹਨ ਜੇ ਕੋਈ ਹੋਰ ਹੁੰਦਾ ਚਲੋ ਜੀ ਕੋਈ ਨਹੀਂ ਮੰਡੀ ਆਉਣਗੇ ਤੇ ਫਿਰ ਕੀ ਆ ਸ਼ਰਬਤ ਦੀ ਬੋਤਲ ਉਹਨਾਂ ਕਿਹੜਾ ਕਾਟਾ ਸ਼ਰਬਤ ਦਾ ਉਹ ਫਿਰ ਉਸੇ ਦੋਵੇਂ ਜਣੇ ਸ਼ਰਬਤ ਦੀ ਬੋਤਲ ਲੈ ਕੇ ਮੰਡੀ ਪਹੁੰਚੇ ਹਨ ਸੱਚੇ ਪਾਤਸ਼ਾਹ ਨਮਸਕਾਰ ਕੀਤੀ ਹੈ ਗਰੀਬ ਨਾਲ ਪੁੱਛਿਆ ਆ ਵੀ ਕਿਸ ਤਰ੍ਹਾਂ ਆਇਓ ਇਹ ਦਰਸ਼ਨ ਵਾਸਤੇ ਕਹਿ ਲਈ ਭਈ ਦੱਸੋ ਕਿਹਦੇ ਵਾਸਤੇ ਕੀ ਤੁਸੀਂ ਇਸ ਤਰ੍ਹਾਂ ਆਉਣਾ ਤੁਹਾਡਾ ਜਿਹੜਾ ਹੈ ਕੁਝ ਗੱਲ ਹੈ ਉਸ ਨੇ ਫਿਰ ਉਹ ਕਹਾਣੀ ਦੇ ਸੱਚੇ ਪਾਤਸ਼ਾਹ ਸ਼ਰਬਤ ਤਿਆਰ ਕੀਤਾ ਸੀ ਇਹ ਸ਼ਰਬਤ ਆਉਣ ਵਾਸਤੇ ਤੇ ਲੈ ਕੇ ਆਇਆ ਸੱਚੇ ਪਾਤਸ਼ਾਹ ਗਰੀਬ ਨਾਲ ਦੇ ਪਾਸੋਂ ਖੁਸ਼ੀਆਂ ਮਿਲੀਆਂ ਤੋਂ ਇਸ ਤਰ੍ਹਾਂ ਉਹ ਭਾਵੇਂ ਆਪ ਜਾਣ ਭਾਵੇਂ ਸਿੱਖ ਉਹਨਾਂ ਦੇ ਪਾਸ ਜਾਏ ਇਹ ਉਹਨਾਂ ਦੀ ਸਾਰੀ ਰਜਾ ਹੈ ਤੇ ਸਾਧ ਸਿੰਘ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਇਸ ਤਰ੍ਹਾਂ ਚੱਕਰ ਲਾ ਰਹੇ ਕੋਲ ਖਲੋਤੇ ਖਲੋਤੇ ਔਰ ਉਹ ਸਿੱਖਾਂ ਨੂੰ ਕੋਈ ਹੋਸ਼ ਨਹੀਂ ਕਿ ਗਰੀਬ ਨਵਾਜ ਪਹੁੰਚ ਗਿਆ ਹਨ ਪੂਰਵ ਅਰਪ ਦੀਨ ਜਲ ਸੀਤਲ ਇਹਨਾਂ ਨੇ ਜੋ ਜਲ ਜਿਹੜਾ ਮਨ ਕਰਕੇ ਅਰਪਣ ਕਰ ਦਿੱਤਾ ਹੈ ਆਪ ਨੇ ਛਗਿਆ ਤੇ ਸੌਰਾਂ ਦੇ ਵਾਸਤੇ ਰੱਖਿਆ ਹੈ ਬਿਨ ਗੁਰ ਪੀਐ ਨਾ ਹਟ ਧਰ ਹੀਤਲ ਜਿਨ੍ਹਾਂ ਦੇ ਦਿਲ ਵਿੱਚ ਹਟ ਹੈ ਜਿਨ੍ਹਾਂ ਦੇ ਦਿਲ ਅੰਦਰ ਪਿਆਰ ਹੈ ਵੀ ਸੱਚੇ ਪਾਤਸ਼ਾਹ ਛਲਣਗੇ ਤੇ ਫੇਰ ਛਲਾਂਗੇ ਪ੍ਰਾਣ ਅੰਤ ਲੋ ਲਓ ਪ੍ਰੇਮ ਨਿਵਾਹ ਪਰ ਇੱਥੇ ਪ੍ਰਾਣ ਜਾ ਰਹੇ ਹਨ ਅੰਤ ਹੋ ਜਾਂਦੇ ਕੋਈ ਪਰਵਾਹ ਨਹੀਂ ਚਲੇ ਜਾਣਗੇ ਤਾਂ ਕੀ ਆ ਸਤਿਗੁਰੂ ਦੀ ਯਾਦ ਵਿੱਚ ਤੇ ਜਾਣਗੇ ਨਾ ਕਿਮ ਗੁਰ ਨਾ ਆਵੇ ਤਿਨ ਪਾ ਉਹ ਸਾਧ ਸੰਜੀ ਗ੍ਰੰਥਕਾਰ ਜੀ ਕਹਿੰਦੇ ਨੇ ਜੀ ਉਹਨਾਂ ਇੰਨਾ ਪ੍ਰਾਣ ਰੱਖਿਆ ਤੇ ਕਿਉਂ ਨਾ ਸੱਚੇ ਪਾਤਸ਼ਾਹ ਆਉਣ ਜੋ ਸਤਿਗੁਰੂ ਨੂੰ ਪਾਇਆ ਹੋਇਆ ਜੇ ਫੇਰ ਪਾਏਗਾ ਹੋਏਗਾ ਸਤਿ हे अच्युत हे पार ब्रह्म अविनाशी अग्नाश हे पूरन हे सर्व में दुख पंजन गुणदास हे संगी है निरंकार हे निर्गुण सब टेक हे गोविंद हे गुण निधान जांक सदा विवेक हे अपरंपर हर हरे हैपी ओम नार ਫਿਰ ਸੰਤਾਂ ਕਾ ਸਦਾ ਸੰਗ ਨਿਧਾਰਾ ਆਧਾਰ ਏ ਠਾਕੁਰ ਹੋਂਦਾ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਹੀਏ ਪਰੋਏ ਜਾਹੀ ਕੁਲ ਤੇ ਪ੍ਰਗਟ ਹੋਏ ਆਹੀ ਕੁਲ ਕੋ ਨਾਮ ਕੁਨ ਦਸ ਗੋਰਿੰਦ ਕੋ ਮੇਰੀ ਹੈ ਪਰਨਾਮ